ਫਿਰ ਪਤਿਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਫਿਰ ਫਿਰ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਇਹ ਭਗਤੀ ਅਸਲੀ ਹੈ ਅਛੰਦ ਦੇ ਵਿੱਚ ਜਿਹਦੀ ਭਗਤੀ ਕਰਦੀ ਹੈ ਜਿੰਨਾ ਚਿਰ ਉਹ ਤੇ ਨਹੀਂ ਜਾ ਕੇ ਪੁੱਛਦਾ ਉਹਦੇ ਕੋਲੇ ਨਹੀਂ ਪਹੁੰਚ ਜਾਂਦਾ ਉਹ ਤੇ ਨਹੀਂ ਪੁੱਛਦਾ ਆਪਣੀ ਭਗਤੀ ਲਾਏ ਉਹਨਾਂ ਜਿਹੜੀ ਭਗਤੀ ਹੋਈ ਨਹੀਂ ਭਗਤੀ ਕਰਦੇ ਆ ਕਿਸੇ ਹੋਰ ਦੀ ਗੁਰੂ ਧਾਰਦੇ ਆ ਕਿਸੇ ਹੋਰ ਨੂੰ ਜਿਹਦੀ ਭਗਤੀ ਕਰਨੀ ਉਹਦੇ ਕੋਲ ਤਾਂ ਪਹੁੰਚੇ ਹੀ ਨਹੀਂ ਅਸਲ 'ਚ ਜਿਹਦੀ ਭਗਤੀ ਕਰਨੀ ਆ ਜਿੰਨਾ ਜਰ ਉਹਦੇ ਕੋਲ ਨਹੀਂ ਜਾਂਦੇ ਨਾ ਅਸੀਂ ਹੋਰ ਨਾ ਕੋ ਫਿਰਦੇ ਰਹੇ ਹਾਂ ਗੁਰੂ ਹੋਰ ਹੀ ਬਣਾਉਂਦੇ ਰਹੇ ਉਹਨਾਂ ਨੂੰ ਆਪੇ ਨਹੀਂ ਸੀ ਪਤਾ ਉਹ ਤਾਂ ਅਜੋ ਘੁੰਮਦੇ ਫਿਰਦੇ ਹੀ ਨੇ ਅਜੋ ਉਹ ਵੀ ਫਿਰਦੇ ਨੇ ਉਹ ਹੋਰ ਹੋਰ ਭਗਤੀਆਂ ਕਰਦੇ ਫਿਰਦੇ ਨੇ ਅਜੋ ਮੈਂ ਵੀ ਹੋਰ ਹੋਰ ਕਰਦਾ ਤਾਂ ਫਿਰਦਾ ਤੁਰਦਾ ਸੀ ਕੋਈ ਜੰਗਲਾਂ 'ਚ ਘੁੰਮਦਾ ਕੀ ਘੁੰਮਦਾ ਜੰਗਲ ਕੀ ਕਰਨ ਨੂੰ ਫਿਰਦਾ ਜੰਗਲਾਂ ਅਸਲ 'ਚ ਜੋ ਗੱਲ ਦੱਸੀ ਗਈ ਹੈ ਉਹ ਤੇ ਤਸੱਲੀ ਦੀ ਹੈ ਉਹਨੂੰ ਜੇ ਉਹਨੂੰ ਸਮਾਧੀ ਤੇ ਤਸੱਲੀ ਹੋਵੇ ਜੰਗਲਾਂ 'ਚ ਕੀ ਕਰਦਾ ਫਿਰਦਾ ਢੋਲਦਾ ਕੀ ਆ ਜਿਹੜੇ ਬਾਹਰ ਢੋਲਦੇ ਨੇ ਕੀ ਢੋਲਦੇ ਨੇ ਜੇ ਮਾਲਾ ਫੇਰ ਦੇ ਵਿੱਚ ਸਭ ਕੁਝ ਹੁੰਦਾ ਤਾਂ ਢੋਲਦਾ ਕੀ ਫਿਰਦਾ ਸੀ ਹਰਦਵਾਰ ਕੀ ਕਰ ਜਾਂਦਾ ਸੀ ਗੰਗਾ ਦੇ ਕੀ ਕਰ ਜਾਂਦਾ ਸੀ ਤੀਰਥਾਂ ਦੇ ਕੀ ਕਰ ਜਾਂਦਾ ਪਤਾ ਸਭ ਨੂੰ ਸਿਰਫ ਦੁਗੇ ਤਾਂ ਰਾਹ ਪਾਉਂਦੇ ਨੇ ਵੀ ਭਗਤੀ ਕਰ ਲੋ ਉਹ ਕਹਿੰਦੇ ਨੇ ਵੀ ਭਗਤੀ ਵਾਲਾ ਉਹ ਮਿਲ ਜੂਗਾ ਤੁਹਾਨੂੰ ਕੋਈ ਕਹਿੰਦਾ ਮਾਲਾ ਫੇਰ ਲੋ ਤਾਂ ਮਿਲ ਜੂਗਾ ਭਗਤੀ ਵਾਲਾ ਕਿਸੇ ਨੂੰ ਮਾਲਾ ਫੇਰੇ ਤੇ ਮਿਲ ਗਿਆ ਹੋਊਗਾ ਅਮਰਦਾਸ ਸਤਗੁਰ ਨੂੰ ਮਿਲ ਗਿਆ ਨਾ ਮਾਲਾ ਫੇਰੇ ਤੇ ਕੋਈ ਕਹਿੰਦਾ ਮੂਰਤੀ ਪੂਜਾ ਕਰ ਲੋ ਮਿਲ ਜੂਗਾ ਉਹ ਲੈਣੇ ਨੂੰ ਮਿਲ ਗਿਆ ਮੂਰਤੀ ਪੂਜਾ ਤੇ ਤੇ ਇੱਕ ਨੂੰ ਮਿਲ ਗਿਆ ਦੋਇਆ ਉਹ ਤਾਂ ਮਿਲ ਗਿਆ ਅਸਲ ਤਾਂ ਫਿਰ ਮਿਲਿਆ ਕੁਝ ਹੋਰ ਹੀ ਮਿਲਿਆ ਲੈਣੇ ਨੂੰ ਮਿਲਿਆ ਆ ਮਰਦਾ ਸਤਗੁਰ ਨੂੰ ਮਿਲਿਆ ਕੌਣ ਮਿਲਿਆ ਦੱਸਣ ਵਾਲਾ ਹੀ ਮਿਲਿਆ ਉਹ ਵੀ ਉਹ ਵੀ ਆਹ ਦੱਸਣ ਵਾਲਾ ਮਿਲਿਆ ਫਿਰ ਤੇ ਫਿਰ ਤੇ ਪ੍ਰਭਾ ਆਇਆ ਉਹਨੇ ਦੱਸਿਆ ਵੀ ਭਾਈ ਜਿਹਦੀ ਭਗਤੀ ਕਰਨੀ ਉਹਦਾ ਤੇਰੇ ਅੰਦਰ ਹੈ ਪਰ ਜੇ ਤੇਰੇ ਅੰਦਰ ਨਹੀਂ ਜੇ ਜਿਹਦੀ ਭਗਤੀ ਕਰਨੀ ਉਹ ਤਾਂ ਤੂੰ ਆਪੇ ਹੈ ਜਲਤਾ ਰਹੇ ਆਪੇ ਆਪ ਆਪੇ ਜਪੋ ਆਪਣਾ ਜਪੋ ਆਪਣੀ ਭਗਤੀ ਆਪੇ ਲਾਏ ਆਪਣੀ ਭਗਤੀ ਆਪੇ ਲਾਏ ਆਪਣੀ ਭਗਤੀ ਆਪੇ ਲਾਉਂਦਾ ਆ ਨੁਕਤਾ ਸੀ ਕਿ ਸਾਡੇ ਕੋਲ ਸਿੱਖਾਂ ਕੋਲ ਨੁਕਤੇ ਦਾ ਪ੍ਰਚਾਰ ਹੈ ਅੱਜ ਉਹੀ ਸੰਤ ਦੋ ਨੰਬਰ ਦੇ ਉਹ ਨੰਬਰ ਦੇ ਜਿਹੜੇ ਹਰਕੇ ਸੰਤ ਨਹੀਂ ਉਹ ਦੋ ਨੰਬਰ ਦੇ ਨੇ ਜਿਹੜੇ ਹਰਕੇ ਸੰਤ ਨੇ ਇੱਕ ਨੰਬਰ ਦੇ ਨੇ ਜੋ ਕੁਝ ਪਿੱਛੇ ਸੀ ਉਹੀ ਕੁਝ ਅੱਜ ਹੈ ਆਪੇ ਜਦ ਉਹ ਆਪਣਾ ਜਾਪ ਕੀਆ ਕਬੀਰ ਨੇ ਤਾਂ ਇਹ ਕਹਿ ਤਕਬੀਰ ਵੀ ਮਾਲਾ ਫੇਰਦਾ ਪਹਿਲਾਂ ਕੀ ਨਹੀਂ ਕਿਹਦੀ ਫੇਰਦਾ ਬਾਅਦ ਵਿੱਚ ਕਹਿੰਦਾ ਕਿ ਜਲ ਥਲ ਰਹਿਆ ਆਪੇ ਆਪ ਆਪੇ ਜਪੋ ਆਪਣਾ ਜਾਪ ਇਹ ਜੀਵ ਜਲ ਥਲ ਦੇ ਵਿੱਚ ਆਪੇ ਹੀ ਹੈ ਫਿਰਦਾ ਇਹਨੇ ਆਪਣੇ ਆਪ ਨੂੰ ਜਾਣਨਾ ਆਪਣੇ ਆਪ ਨੂੰ ਸਮਝਣਾ ਨਵੇਂ ਪਾਸ਼ਾ ਨੇ ਕਿਹਾ ਕੌਣ ਨਾਨਕ ਮੈਂ ਆਪਾ ਚੀਨਾ ਬਿਟੇ ਨਾ ਭਰਮ ਕੀ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਖੋਜ ਲੈਂਦਾ ਭਰਮ ਦੀ ਦੂਰ ਹੋਣਾ ਤੈਨੂੰ ਇਹ ਭਰਮ ਹੈ ਕੋਈ ਬਾਹਰ ਹੈ ਜਿਹਨੂੰ ਮੈਂ ਖੋਜਣਾ ਬਾਹਰ ਕੁਝ ਨਹੀਂ ਹੈ ਬਾਹਰ ਟੋਲਣ ਸੇ ਪਰਮਪਰਾ ਮੂਰਤੀ ਚੋਂ ਆ ਪਰ ਜਿਹੜੀ ਤੇਰੀ ਮੂਰਤੀ ਹੈ ਜੋ ਮਿਲਣਾ ਤੈਨੂੰ ਉਹ ਕੀ ਮਿਲਣਾ ਤੈਨੂੰ ਆਤਮ ਦਰਸ਼ਨ ਹੋਣਾ ਆਪਣਾ ਆਪਾ ਹੀ ਸਮਝ ਆਉਣਾ ਆ ਮਿਲਣਾ ਹੋਰ ਕੁਝ ਨਹੀਂ ਮਿਲਣਾ ਗੁਰਬਾਣੀ ਇਹ ਕਹਿੰਦੀ ਹੈ ਦੁਨੀਆ ਜੋ ਮਰਜੀ ਕਹਿੰਦੀ ਹੋਵੇ ਗੁਰਬਾਣੀ ਇਹੀ ਕਹਿੰਦੀ ਹੈ ਦੁਨੀਆ ਜੋ ਮਰਜੀ ਕਹੇ ਜਿਹੜੀ ਦੁਨੀਆ ਕਹਿੰਦੀ ਹੈ ਉਹ ਕੌਣ ਹੈ ਉਹ ਫਿਰਤ ਫਿਰਤ ਉਹ ਸਾਰੇ ਫਿਰਦੇ ਤੁਰਦੇ ਹੀ ਨੇ ਬਾਹਰ ਅਜਾ ਅਜਾ ਜੰਮਣ ਮਰਦੇ ਗੇੜ 'ਚ ਇਹ ਫਿਰਦੇ ਨੇ ਹੋਰ ਕੁਝ ਕਹਿਣੇ ਵਾਲੇ ਜਿਹੜੇ ਹੋਰ ਕੁਝ ਭਗਤੀ ਕਹਿੰਦੇ ਨੇ ਉਹ ਜੰਮਣ ਬਣ ਕੇ ਪਏ ਹੋਏ ਨੇ ਔਰ ਪਏ ਹੀ ਰਹਿਣਗੇ ਛੁਟਕਾਰਾ ਵੀ ਹੈ ਨਹੀਂ ਫਿਰਤ ਫਿਰਤ ਪ੍ਰਭ ਆਇਆ ਮੈਂ ਵੀ ਫਿਰਤ ਫਿਰਤ ਇਹੀ ਫਿਰਦਾ ਤੁਰਦਾ ਰਿਹਾ ਬਾਹਰ ਟੋਲਦਾ ਰਿਹਾ ਪਰਿਆ ਤੋਂ ਸਮਾਈ ਸੁਣਨਾ ਤੇਰੀ ਛੱਡ ਪਿਆ ਉਡੜੀ ਅੰਤਰਾਤਮਾ ਦੀ ਆਵਾਜ਼ ਆ ਨਾ ਸਭਾ ਘਟ ਰਾਮ ਬੋਲਦਾ ਉਹ ਰਾਮ ਦੀ ਛੱਡ ਪਿਆ ਉਹ ਕਹਿੰਦਾ ਤੇਰੇ ਤਾਂ ਅੰਦਰ ਹੈ ਰਾਮ ਤੂੰ ਬਾਹਰ ਕਿੱਥੋਂ ਢੋਲਦਾ ਕਿਹੜੇ ਰਾਮ ਦੀ ਗੱਲ ਕਰਦਾ ਉਹ ਜੇ ਰਾਮ ਤਾਂ ਪਤਾ ਨਹੀਂ ਕ੍ਰਿਸ਼ਨ ਕਿੱਦਾਂ ਦੇ ਕਿਸੇ ਕ੍ਰਿਸ਼ਨ ਸੇ ਕੀਟ ਛੋਟੇ ਬਣਾਏ ਕਿਤੇ ਰਾਮ ਸੇ ਮੈਟ ਡਾਰੇ ਹੋ ਪਾਏ ਇੱਥੇ ਤਾਂ ਵਿਸ਼ਨੂੰ ਵੀ ਕਿਸ਼ਨ ਵਿਸ਼ਨ ਲੱਖਾਂ ਕਰੋੜਾਂ ਬਣਾਏ ਨੇ ਬ੍ਰਹਮਾ ਵਿਸ਼ਨ ਸਰੇ ਤਾਂ ਅਗਣਤ ਅਣਗਣਤੇ ਬ੍ਰਹਮਾ ਵਿਸ਼ਨੂੰ ਬਣਾਏ ਹੋਏ ਨੇ ਤਨ ਕੋ ਮੋਹ ਪਿਆ ਮਨ ਸਦਕਾ ਉਹਨਾਂ ਨੂੰ ਵੀ ਮੋਹ ਹੈ ਉਹ ਤੇਰੇ ਵਰਗੇ ਹੀ ਨੇ ਸਾਰੇ ਜੇ ਤਾਂ ਵਿਸ਼ਨ ਖੋਜਣਾ ਤਾਂ ਆਪਣੇ ਆਪ ਨੂੰ ਖੋਜ ਲੈ ਜੇ ਤਾਂ ਕਿਸ਼ਨ ਖੋਜਣਾ ਉਹ ਵੀ ਆਪਣੇ ਆਪ ਨੂੰ ਖੋਜ ਲੈ ਬਾਹਰਲਾ ਕਿਸ਼ਨ ਬਿਸ਼ਨ ਦਾ ਦਸਮ ਪਾਸ਼ਾ ਕਹਿੰਦੇ ਮੈਂ ਨਾ ਗਣੇਸ਼ ਹੈ ਪਰ ਸਭ ਨਾਉ ਕਿਸ਼ਨ ਬਿਸ਼ਨ ਕਾਲ ਨਾ ਉਹ ਬਾਹਰਲੇ ਨੇ ਉਹ ਨੇ ਕਿਸ਼ਨ ਬਿਸ਼ਨ ਜਿਹਨਾਂ ਧਿਆਨ ਲਾਉਂਦੇ ਨੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸਰਨਾਏ ਜਿਹੜੀਆਂ ਮਨਮਤਾਂ ਦੀਆਂ ਭਗਤੀਆਂ ਨੇ ਨਾ ਲੋਕਾਂ ਦੀਆਂ ਕਲਪਨਾਕ ਭਗਤੀਆਂ ਉਹਨਾਂ ਦੇ ਮੈਂ ਵੀ ਘੁੰਮਦਾ ਫਿਰਦਾ ਆਇਆ ਉਹਨਾਂ ਦੇ ਡੇਰਿਆਂ ਤੋਂ ਹੀ ਆਇਆ ਪਰਿਆ ਤਾ ਸ਼ਰਨਾਏ ਨਾਨਕ ਦੀ ਪ੍ਰਭ ਬੇਨਤੀ ਆਪਣੀ ਭਗਤੀ ਸਰਨਾ ਆ ਨਾਨਕ ਦੀ ਪ੍ਰਭ ਬੇਨਤੀ ਨਾਨਕ ਦੀ ਇਹ ਬੇਨਤੀ ਹੈ ਆਪਣੀ ਭਗਤੀ ਲਾਏ ਹੁਣ ਆਪਣੀ ਭਗਤੀ ਲਾ ਆਪਣੀ ਭਗਤੀ ਆਪੇ ਜਪੋ ਆਪਣੇ ਆਪ ਨੂੰ ਜਾਣਣਾ ਹੁਣ ਸਰੀਰ ਚ ਕੌਣ ਹੈ ਸਮੁੰਦਰ ਵਿੱਚ ਕੌਣ ਵਸਾਈ ਇਹ ਸਰੀਰ ਚ ਵਸਦਾ ਕੌਣ ਹੈ ਪਹਿਲਾਂ ਤਨ ਮੈਂ ਮਨ ਖੋਜਣਾ ਸਰੀਰ ਦੇ ਵਿੱਚੋਂ ਉਹਨਾਂ ਨੇ ਨਹੀਂ ਖੋਜਿਆ ਸੰਕ ਸਨੰਦਨ ਨਾਰਦਮੁਨੀ ਸੇਖਾ ਤਨ ਮੈਂ ਤਨ ਮੈਂ ਮਨ ਨਹੀਂ ਦੇਖਾ ਤਨ ਚੋਂ ਮਨ ਉਹਨਾਂ ਨੇ ਨਹੀਂ ਖੋਜਿਆ ਹੋਰੇ ਭਗਤੀ ਕਰਦੇ ਤੇ ਫਿਰਦੇ ਤੁਰਦੇ ਤਾਂ ਤੇ ਜਗਣਾ ਉਹ ਤਾਂ ਫਿਰਦੇ ਤੁਰਦੇ ਹੀ ਰਹਿਣਾ ਲੱਭਦੇ ਹੀ ਰਹੇ ਨੇ ਕੀ ਲੱਭਦੇ ਸੀ ਜੀ ਲੱਭਦਾ ਸੀ ਸ਼ਿਵ ਜੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਖੋਜਦਾ ਸੀ ਕੋਈ ਦੱਸੇ ਭਗਤੀ ਕੀ ਹੈ ਬ੍ਰਹਮ ਗਿਆਨੀ ਹੁੰਦਾ ਤਾਂ ਦੱਸਦਾ ਗੁਰਬਾਣੀ ਬ੍ਰਹਮ ਗਿਆਨੀ ਦੀ ਲਿਖੀ ਹੋਈ ਹੈ ਤਾਂ ਦੱਸਦੀ ਉਹ ਮਹੇਸ਼ਰ ਵੀ ਬ੍ਰਹਮ ਗਿਆਨੀ ਨੂੰ ਖੋਜਦਾ ਮੈਨੂੰ ਸਮਝਾ ਦੇਵੇ ਗੱਲ ਕੀ ਹੈ ਕਿਉਂ ਕਿਉਂ ਖੋਜਦਾ ਕਿਉਂਕਿ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਪਰਮੇਸ਼ਰ ਪਰਮੇਸ਼ਰ ਕੁਝ ਨਹੀਂ ਹੁੰਦਾ ਸੰਸਾਰ ਤੇ ਜੇ ਪਰਮੇਸ਼ਰ ਲੱਭਣਾ ਬ੍ਰਹਮ ਗਿਆਨੀ ਹੋਈਆਂ ਹੋਰ ਨਹੀਂ ਕੁਝ ਹੈ ਉਹ ਦੂਆ ਪਰਮੇਸ਼ਰ ਦਾ ਜਿਹੜਾ ਹੈਗਾ ਉਹ ਤਾਂ ਹੈਗਾ ਹੀ ਹੋਰ ਉਹ ਤੇਰੇ ਗਿਆਨ ਦਰਿਆ ਤੇ ਪਰੇ ਹੈ ਉਹ ਤੇਰੀ ਬੁੱਧੀ ਤੋਂ ਵੀ ਪਰੇ ਹੈ ਉਹਦਾ ਨਹੀਂ ਤੇਰੇ ਦਰਸ਼ਨ ਹੋਣਾ ਉਹਦਾ ਦਰਸ਼ਨ ਹੀ ਨਹੀਂ ਹੋਣਾ ਹੈ ਜੇ ਦਰਸ਼ਨ ਹੋਣਾ ਤਾਂ ਬ੍ਰਹਮ ਗਿਆਨੀ ਨਾ ਹੋਣਾ ਉਹ ਪਰਮੇਸ਼ਰ ਤਾਂ ਹੈ ਨਹੀਂ ਪਰ ਪਰਮੇਸ਼ਰ ਦਾ ਏਜੰਟ ਜ਼ਰੂਰ ਹੈ ਉਹ ਨੁਮਾਇੰਦਾ ਜ਼ਰੂਰ ਹੈ ਉਹਦਾ ਬ੍ਰਹਮ ਗਿਆਨੀ ਉਹ ਬੁਲਾਉਂਦਾ ਬੋਲਦਾ ਗੁਰਬਾਣੀ ਤੁਰਕੀ ਬਾਣੀ ਹੈ ਜਿਨ੍ਹਾਂ ਨੇ ਕਹੀ ਹੈ ਉਹ ਉਹਦੇ ਨੁਮਾਇੰਦੇ ਤਾਂ ਸਹੀ ਭਗਤਾਂ ਭਗਤ ਨੁਮਾਇੰਦੇ ਹੁੰਦੇ ਨੇ ਭਗਤ ਜਨਾਂ ਕੇ ਮਨ ਵਿਸਰਾਮ ਭਗਤ ਜਨਾਂ ਜੋ ਨੇ ਆਪਣਾ ਆਪ ਰੱਖਿਆ ਹੁੰਦਾ ਸ਼ਬਦ ਜਿਹੜਾ ਹੈ ਗੁਰੂ ਭਗਤ ਜਨਾਂ ਦੇ ਹਿਰਦੇ 'ਚ ਹੁੰਦਾ ਨਾ ਪ੍ਰਗਟ ਭਗਤ ਜਨਾਂ ਜੋ ਆਪੇ ਬੋਲਦਾ ਹੁੰਦਾ ਬੁਲਾਇਆ ਬੋਲਦਾ ਇਸ ਕਰਕੇ ਤੁਸੀਂ ਬ੍ਰਹਮ ਗਿਆਨੀ ਨੂੰ ਜੇ ਅੱਖਾਂ ਵਾਲੇ ਦਰਸ਼ਨ ਕਰਨੇ ਨੇ ਤਾਂ ਤਾਂ ਉਹ ਫਿਰ ਮਾਇਆ ਦੇ ਹੀ ਹੋਣਗੇ ਜੇ ਸਮਝਣਾ ਆਤਮਿਕ ਲੈਵਲ ਤੇ ਕਰਨੇ ਨੇ ਆਤਮ ਦਰਸ਼ਨ ਕਰਦਾ ਇਹ ਜੀ ਆਤਮਾ ਹੁੰਦੀ ਹੈ ਸਾਰੇ ਭਗਤ ਸੱਚਖੰਡ ਇਹਦੇ ਲੈਵਲ ਦੇ ਹੀ ਨੇ ਇਸ ਲੈਵਲ ਦੇ ਸੱਚਖੰਡ 'ਚ ਬੈਠੇ ਤੇ ਸਾਰੇ ਜੋ ਗੁਰੂ ਨਾਨਕ ਸੀ ਉਹੀ ਭਗਤ ਸੀ ਨਾ ਜੋ ਕਬੀਰ ਸੀ ਉਹੀ ਭਗਤ ਸੀ ਨਾ ਜੋ ਰਵਿਦਾਸ ਉਹੀ ਭਗਤ ਹੈ ਜਿਹੜਾ ਜਿਹੜਾ ਸੰਸਾਰ ਸੀ ਉਹੀ ਜਿਹੜਾ ਸੰਸਾਰ ਛੱਡ ਕੇ ਚਲਾ ਗਿਆ ਉਹ ਪੁਨੀਤ ਆਤਮਾ ਜਿਹੜੀ ਹੈ ਉਹ ਪੁਨੀਤ ਉਹ ਹੀ ਨੇ ਸਾਰੀਆਂ ਇੱਕੋ ਲੈਵਲ ਦੀਆਂ ਨੇ ਆਤਮ ਆਤਮ ਜਿਹੜਾ ਮੰਡਲ ਹੈ ਉਹਨਾਂ ਦਾ ਆਤਮਿਕ ਲੈਵਲ ਹੈ ਜਿਹੜਾ ਸ਼ੁੱਧਤਾ ਹੈ ਆਤਮਾ ਦੀ ਉਹ ਇੱਕੋ ਹੀ ਹੈ ਸਭਨਾਂ ਨੂੰ ਸਮਦ੍ਰਿਸ਼ ਤੇ ਤਾ ਬਰਾਬਰ ਸਮਝਣਾ ਪੈਰੀ ਬਗਾਨੇ ਤੋਂ ਉੱਪਰ ਉੱਠ ਜਾਣਾ ਆਪਣੇ ਪਰਾਏ ਤੋਂ ਉੱਪਰ ਉੱਠ ਜਾਣਾ ਔਰ ਉਹਨਾਂ ਦਾ ਕੋਈ ਧਰਮ ਸੰਸਾਰ ਦੇ ਜਿਹੜੇ ਧਰਮ ਨੇ ਉਹ ਧਰਮ ਨਹੀਂ ਉਹਨਾਂ ਦਾ ਹੋ ਸਕਦਾ ਸੰਸਾਰ ਦੇ ਧਰਮ ਤਾਂ ਫਿਰਕੇ ਨੇ ਸੰਸਾਰ ਦੇ ਧਰਮ ਫਿਰਕੇ ਨੇ ਸਾਡੇ ਧਰਮ ਨਹੀਂ ਹੈ ਕੋਈ ਵੀ ਇਹ ਤਾਂ ਫਿਰਕੇ ਨੇ ਇਹਨਾਂ ਤੋਂ ਉੱਪਰ ਉੱਠ ਜਾਣ ਹਾਂਜੀ ਫਿਰ ਤਾਂ ਫਿਰ ਪ੍ਰਭਾ ਆਇਆ ਪਰਿਆਂ ਤੋਂ ਸਰਨਾਏ ਮੈਂ ਵੀ ਇਹਨਾਂ ਫਿਰਕਿਆਂ 'ਚ ਫਿਰਦਾ ਤੁਰਦਾ ਆਇਆ ਸੰਸਾਰੀ ਧਰਮਾਂ ਦੇ ਫਿਰਕਿਆਂ 'ਚ ਤੀਜੀ ਗੱਲ ਇਹ ਜਿੱਥੇ ਉਹ ਨਾ ਡਿਊਟੀ ਬਾਰਡਰ ਵਾਲਾ ਹੈਗਾ ਉਹ ਖਬਰਾਂ ਤੋਂ ਫਿਰ ਫਿਰਤ ਪ੍ਰਭ ਆਇਆ ਹੈ ਪ੍ਰਭ ਮੈਂ ਫਿਰਦਾ ਤੁਰਦਾ ਨਾ ਜਿਹੜੀਆਂ ਸੰਸਾਰੀ ਮੱਤਾਂ ਨੇ ਆ ਜਿਹੜੇ ਫਿਰਕੇ ਨੇ ਧੜੇ ਅਸਲ ਧੜੇ ਨੇ ਫਿਰਕੇ ਕਾਦੇ ਨੇ ਧਰਮ ਦੇ ਨਾਂ ਤੇ ਜਿਹੜੇ ਧੜੇ ਬਣਾਏ ਹੋਏ ਨੇ ਇਹਨਾਂ ਧੜਿਆਂ 'ਚ ਫਿਰਦਾ ਤੁਰਦਾ ਆਇਆ ਬੜਿਆ ਕੁਝ ਵੀ ਨਹੀਂ ਬੜੀ ਉਥੋਂ ਈਰਖਾ ਦੁਏਸ਼ ਇਹ ਬੜਿਆ ਇੱਕ ਦੂਜੇ ਦੇ ਖਿਲਾਫ ਈਰਖਾ ਦੁਏਸ਼ ਹੈ ਜਿਹੜਾ ਹੁਣ ਆਪਣਾ ਜਿਹੜੀ ਡਿਬੇਟ ਚੱਲ ਰਹੀ ਹੈ ਜਿਹੜੀ ਅੱਜ ਚਰਚਾ ਚੱਲ ਰਹੀ ਹੈ ਸਾਈਂ ਬਾਬੇ ਦੇ ਖਿਲਾਫ ਉਹ ਈਰਖਾ ਵੇਸ ਤੋਂ ਉਤਪਨ ਹੋਈ ਹੋਈ ਔਰ ਕਦ ਹੋਈ ਈਰਖਾ ਹੀ ਐਵੇਂ ਉਹਦੀ ਮੰਨਤਾ ਕਿਉਂ ਦੁਨੀਆ ਨੇ ਉਹ ਦੇਖਿਆ ਦੁਨੀਆ ਦੇ ਸਾਹਮਣੇ ਸੀ ਦੁਨੀਆ ਉਹ ਤੋਂ ਪ੍ਰਭਾਵਿਤ ਸੀ ਹੋ ਸਕਦਾ ਉਹ ਗੁਣ ਸੀ ਜਿਨ੍ਹਾਂ ਨੂੰ ਜੋ ਗੁਣ ਲੱਗਦੇ ਸੀ ਉਹ ਵੀ ਇੱਜ਼ਤ ਕਰਦੇ ਕਿਸੇ ਦੀ ਸੀਟ ਕਰਕੇ ਇੱਜ਼ਤ ਹੈ ਕਿਸੇ ਦੀ ਗੁਨਾਹ ਕਰਕੇ ਇੱਜ਼ਤ ਅਕਾਲ ਤਖਤ ਦੇ ਜਹੇਦਾਰ ਦੀ ਸੀਟ ਕਰਕੇ ਇੱਜ਼ਤ ਹੈ ਗੁਨਾਹ ਕਰਕੇ ਨਹੀਂ ਸੀਟ ਕਰਕੇ ਇੱਜ਼ਤ ਗੁਨਾਹ ਕਰਕੇ ਇੱਜ਼ਤ ਨਹੀਂ ਜਿਹੜੇ ਪਹਿਲੇ ਜਹੇਦਾਰ ਨੇ ਕੋਈ ਨਹੀਂ ਪੁੱਛਦਾ ਸੀਟ ਕਰਕੇ ਇੱਜ਼ਤ ਹੋਈ ਨਾ ਇਹ ਉਹ ਜਿਹੜੇ ਆਪਣੇ ਪੀਠਾਂ ਦੇ ਸ਼ੰਕਰਾਚਾਰੀਆ ਨੇ ਇਹਨਾਂ ਦੀ ਸੀਟ ਕਰਕੇ ਇੱਜ਼ਤ ਜ਼ਿਆਦਾ ਹੈ ਗੁਣਾ ਕਰਕੇ ਵੀ ਇੱਜ਼ਤ ਹੈ ਇਹਨਾਂ ਦੀ ਜੇ ਗੁਣ ਹੋਣ ਕਿਸੇ ਗੁਣਾ ਕਰਕੇ ਵੀ ਇੱਜ਼ਤ ਹੁੰਦੀ ਹੈ ਕੋਈ ਵੀ ਹੋਵੇ ਪਰ ਜੇ ਗੁਣ ਹੋਣ ਤਾਂ ਹਾਂਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕੀ ਪ੍ਰਭ ਵੇਂਦੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੁਣ ਬੇਨਤੀ ਹੈ ਤੂੰ ਆਪਣੀ ਭਗਤੀ ਲਾ ਆਪਣੇ ਅੰਦਰ ਕਹਿੰਦਾ ਅੰਤਰਾਤਮਾ ਨੂੰ ਬਈ ਹੁਣ ਮੈਂ ਤੇਰੇ ਪਿੱਛੇ ਚੱਲਾਂ ਜਿੱਥੇ ਵੀ ਤੂੰ ਅੰਤਰਾਤਮਾ ਕੀ ਅੰਤਰਾਤਮਾ ਹੱਕ ਸੱਚ ਦੀ ਗੱਲ ਕਰਦੀ ਹੱਕ ਸੱਚ ਤੋਂ ਇੱਧਰ ਉੱਧਰ ਦੀ ਹੁੰਦੀ ਹੱਕ ਸੱਚ ਤੇ ਖੜੀ ਹੈ ਨਹੀਂ ਡੋਲਦੀ ਆਤਮਾ ਅੰਤਰਾਤਮਾ ਦੀ ਆਵਾਜ਼ ਜਿਵੇਂ ਅੰਤਰਾਤਮਾ ਦੀ ਆਵਾਜ਼ ਹੱਕ ਸੱਚ ਤੇ ਖੜੀ ਡੋਲਦੀ ਨਹੀਂ ਐਵੇਂ ਮੈਂ ਨਾ ਡੋਲਾਂ ਜਿਵੇਂ ਅੰਤਰਾਤਮਾ ਦੀ ਆਵਾਜ਼ ਹੱਕ ਸੱਚ ਤੇ ਖੜ ਜਾਂਦੀ ਖੜੀ ਐ ਟਿਕ ਕੇ ਨਹੀਂ ਡੋਲਦੀ ਐਵੇਂ ਹੱਕ ਸੱਚ ਦੀ ਆਵਾਜ਼ ਤੋਂ ਮੈਂ ਡੋਲਾਂ ਨੂੰ ਗੁਰਬਾਣੀ ਹੱਕ ਸੱਚ ਦੀ ਆਵਾਜ਼ ਹੈ ਜਿਹਦਾ ਸਟੈਂਡ ਗੁਰਬਾਣੀ ਬਣ ਜਾਂਦੀ ਹੈ ਉਹਦਾ ਕੋਈ ਧਰਮ ਨਹੀਂ ਹੈ ਜੇ ਕੋਈ ਧਰਮ ਹੈ ਉਹ ਜੇ ਸਾਰੇ ਹੀ ਧਰਮ ਵਿੱਚ ਆ ਜਾਂਦੇ ਨੇ ਜੇ ਉਹਦਾ ਜੇ ਤਾਂ ਉਹ ਸਾਰੇ ਧਰਮਾਂ ਨੂੰ ਮੰਨ ਮੰਨਿਆ ਸਾਰੇ ਧੜਿਆਂ ਨੂੰ ਮੰਨਿਆ ਤਾਂ ਤਾਂ ਹੱਕ ਸੱਚ ਦੀ ਆਵਾਜ਼ ਹੈ ਜੇ ਕਿਸੇ ਧਰਮ ਨੂੰ ਉਹ ਮੰਨ ਨਹੀਂ ਹੈ ਜਾਂ ਤਾਂ ਉਹ ਧਰਮ ਦੇ ਵਿੱਚ ਨਫ਼ਰਤ ਹੈ ਉਹ ਬੰਦੇ 'ਚ ਨਫ਼ਰਤ ਹੈ ਜਾਂ ਆਵਾਜ਼ 'ਚ ਫਰਕ ਹੈ ਇਹ ਤੇ ਇਹ ਦੇਖਣਾ ਬਹੁਤ ਮਾਨਿਤ ਕਿਉਂ ਦੀ ਉਹ ਫਿਰ ਸੰਗਤ ਫੈਸਲਾ ਪਬਲਿਕ ਕਰੂਗੀ ਫੈਸਲਾ ਹੋਰ ਵੀ ਤਾਂ ਹੈਗੇ ਜਦੋਂ ਕੋਈ ਰੌਲਾ ਪੈਂਦਾ ਜੱਜ ਤਾਂ ਹੀ ਫੈਸਲਾ ਕਰਦੇ ਨੇ ਬਾਹਰ ਫਿਰ ਪਬਲਿਕ ਦੀ ਜਿਹੜੀ ਕਚਹਿਰੀ ਹੈ ਵਿੱਚ ਉਹ ਵੀ ਫੈਸਲਾ ਕਰ ਦਿੰਦੀ ਵਿੱਚ ਸੰਗਤ ਹਰ ਪ੍ਰਭ ਪਰ ਸੰਗਤ ਫੈਸਲਾ ਕਰਦੀ ਹੈ ਕੀ ਸੱਚ ਹੈ ਕੀ ਝੂਠ ਹੈ ਜਦੋਂ ਭਗਤਾਂ ਦਾ ਵਿਰੋਧ ਹੋਇਆ ਸੰਗਤ ਨੇ ਫੈਸਲਾ ਕੀਤਾ ਹਾਲਾਂਕਿ ਸੰਗਤ ਨੂੰ ਗਿਆਨ ਦੀ ਸੱਚ ਦਾ ਹੁੰਦਾ ਪਰ ਸੱਚ ਦੱਸੇ ਤੋਂ ਬਾਅਦ ਸੰਗਤ ਨੂੰ ਗਿਆਨ ਹੋ ਜਾਂਦਾ ਪਹਿਲਾਂ ਸੱਚ ਦਾ ਗਿਆਨ ਨਹੀਂ ਹੈ ਦੱਸੇ ਤੋਂ ਬਾਅਦ ਸੱਚਾ ਝੂਠ ਦਾ ਗਿਆਨ ਸੰਗਤ ਨੂੰ ਹੋ ਜਾਂਦਾ ਗੱਲ ਸੁਣ ਕੇ ਸਾਰੇ ਲੱਭ ਲੈਂਦੇ ਨੇ ਝੂਠਾ ਕੌਣ ਹੈ ਸੱਚਾ ਕੌਣ ਹੈ ਸੁਣ ਕੇ ਬਿਆਨਾਂ ਤੋਂ ਸਾਰੇ ਸਮਝ ਜਾਂਦੇ ਨੇ ਸੱਚ ਕੀ ਹੈ ਝੂਠ ਕੀ ਹੈ ਪਹਿਲਾਂ ਜੇ ਪਹਿਲਾਂ ਕੀ ਪਤਾ 他他讲个了就他个了。